ਸ਼ਲੋਕ ਯਤਨ ਕਰੋ ਤੁਮ ਅਨੇਕ ਵਿਧੀ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਦੇਖੋ ਹਰ ਧਰਮ ਵਾਲਾ ਬੰਦਾ ਇਹ ਚਾਹੁੰਦਾ ਕਿ ਮੈਂ ਜਿਉਂਦਾ ਰਹਾਂ ਜੀਵਨ ਲੋੜ ਲੋਚਦੇ ਨੇ ਸਾਰੇ ਇਸ ਕਰਕੇ ਧਰਮ ਧਾਰਨ ਕਰਦੇ ਫਿਰ ਦੱਸਦੇ ਨੇ ਵੀ ਜੇ ਤੁਸੀਂ ਜੀਵਨ ਲੋੜ ਲੋਚਦੇ ਹੋ ਕੋਈ ਬੁਰੀ ਗੱਲ ਨਹੀਂ ਹੈ ਧਰਮ ਉਹੀ ਹੈ ਜਿਹੜਾ ਜੀਵਨ ਦਵੇ ਜੀਵਨ ਦਾਨ ਦਵੇ ਸਤ ਜੀਵਨ ਕਰੇ ਜਿਹੜਾ ਸਤ ਜੀਵਨ ਨਹੀਂ ਕਰਦਾ ਧਰਮ ਨਹੀਂ ਜਿਹੜਾ ਮੈਂ ਰਿੱਤ ਸਿੱਧੀ ਗੱਲ ਕਰਦਾ ਧਰਮ ਨਹੀਂ ਹੈ ਉਹ ਧਰਮ ਨਹੀਂ ਹੋ ਸਕਦਾ ਉਹ ਤਾਂ ਫਸਾਉਣ ਵਾਲਾ ਹੈ ਰਿੱਤ ਸਿੱਧਾ ਤੁਹਾਡੇ ਕੋਲ ਮਿਲੀ ਹੋਈ ਹੋਈ ਹੈ ਜੇ ਧਰਮ ਆਦਮੀ ਨੇ ਵੀ ਇਹੀ ਦਿੱਤੀ ਫਿਰ ਉਹ ਤਾਂ ਰਾਜਾ ਹੀ ਹੈ ਰਾਜਾ ਵੀ ਦੇ ਸਕਦਾ ਕੋਈ ਅਮੀਰ ਆਦਮੀ ਵੀ ਦੇ ਸਕਦਾ ਉਹਦਾ ਕਾਲਜ ਬਣੇ ਹੋਏ ਨੇ ਕਾਲਜਾਂ ਦੇ ਪੜਾਉਂਦੇ ਨੇ ਬਥੇਰੇ ਪੈਸੇ ਇਕੱਠੇ ਕਰ ਲੈਂਦੇ ਨੇ ਲੋਕ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਕੋ ਸੰਤ ਬਣਨ ਦੀ ਲੋੜ ਨਹੀਂ ਹੈ ਤੁਸੀਂ ਵਾਸਤੇ ਧਰਮ ਦੀ ਲੋੜ ਨਹੀਂ ਹੈ ਧਰਮ ਦੀ ਲੋੜ ਹੈ ਸਭ ਜੀਵਨ ਜਨਮ ਮਰਨ ਤੋਂ ਛੁਟਕਾਰਾ ਕਿਵੇਂ ਹੋਊਗਾ ਸਵਾਲ ਇਹ ਦੱਸਿਆ ਹੈ ਜਦਨ ਕਰੋ ਤੁਮ ਅਨੇਕ ਵਿਧੀ ਤੁਸੀਂ ਅਨੇਕਾਂ ਵਿਧੀਆਂ ਅਪਣਾ ਲੀਆਂ ਅਨੇਕਾਂ ਵਿਧੀਆਂ ਮੱਤਾਂ ਬਣਾ ਲੀਆਂ ਫੇਰ ਵੀ ਜੀਵਨ ਮੁਕਤ ਹੋਣ ਚ ਕਾਮਯਾਬ ਨਹੀਂ ਹੋ ਸਕਦੇ ਰਹਿ ਨਾ ਪਾਉ ਮੀਤ ਫੇਰ ਵੀ ਰਹਿ ਨਹੀਂ ਸਕਦੇ ਸਰੀਰ ਕਰਕੇ ਤਾਂ ਰਹਿਣਾ ਹੀ ਨਹੀਂ ਮਨ ਚਿੱਤ ਮਰਨ ਵੇਲੇ ਇੱਕ ਰਹੇ ਇਹ ਨਹੀਂ ਰਹਿ ਸਕਦੇ ਮੌਤ ਤੋਂ ਨਿਰਭੈ ਹੋ ਕੇ ਜਿਉਣੋ ਮਰਨ ਵੇਲੇ ਮੌਤ ਤੋਂ ਨਿਰਭੈ ਹੋ ਨਿਰਭੈ ਪਾਸੇ ਵਿੱਚ ਰਹੋ ਜਿਹੜਾ ਨਿਰਭੈ ਹੈ ਭੈ ਮੁਕਤ ਹੈ ਉਹ ਰਹਿ ਗਿਆ ਜਿਹੜਾ ਇੱਕ ਹੈ ਸਾਬਤ ਸੂਰਤ ਹੈ ਜਿਹੜਾ ਅਧੂਰਾ ਨਹੀਂ ਹੈ ਉਹ ਰਹਿ ਗਿਆ ਠੀਕ ਹੈ ਚਾਹੇ ਨਹੀਂ ਵੀ ਬਿਰਸ ਬਣਿਆ ਹੋ ਨਹੀਂ ਵੀ ਬਿਰਸ ਬਣਿਆ ਉਹ ਬਿਰਸ ਜਦ ਬਣੂਗਾ ਜਦ ਉਹ ਸੁਣ ਲੂਗਾ ਹੁਕਮ ਸੁਣਦੀ ਸਾਰੇ ਸਰੀਰ ਛੱਡਣ ਵੇਲੇ ਵੀ ਹੁਕਮ ਸੁਣਨਾ ਹੀ ਹੁਕਮ ਨਾਲ ਸਾਹਮਣਾ ਹੋਵੇ ਤੇ ਫਿਰ ਛੱਡ ਜਾਂਦਾ ਕੋਈ ਜ਼ਰੂਰੀ ਨਹੀਂ ਹੈਗੀ ਹੁਕਮ ਸੁਣ ਕੇ ਵਿਆਖਿਆ ਕਰੇ ਜ਼ਿਆਦਾਤਰ ਹੁਕਮ ਨਹੀਂ ਸੁਣਦੇ ਵਿਆਖਿਆ ਨਹੀਂ ਕੀਤੀ ਹੁਕਮ ਫਿਰ ਤਾਂ ਮਤਲਬ ਇਹ ਤਾਂ ਨਹੀਂ ਹੈ ਵੀ ਜਿੰਨਿਆਂ ਨੇ ਹੁਕਮ ਸੁਣਿਆ ਹੁਕਮ ਦੀ ਵਿਆਖਿਆ ਕੀਤੀ ਉਹੀ ਮੁਕਤ ਹੋਏ ਬਿਲਕੁਲ ਗਲਤ ਹੈ ਤੇਨੇ ਗੁਰੂ ਦਾ ਕੀ ਬਣੂਗਾ ਸਾਡੇ 6ਵੇਂ 7ਵੇਂ 8ਵੇਂ ਗੁਰੂ ਦਾ ਕੀ ਬਣੂ ਉਹਨਾਂ ਦਾ ਬਣੇ ਰਚੀ ਇਸੇ ਕਰਕੇ ਨਹੀਂ ਰਚੀ ਤਾਂ ਕਿ ਭਲੇਖਾ ਨਾ ਰਹੇ ਰਾ ਸਕਦੇ ਸੀ ਜਾਣ ਕੇ ਨਹੀਂ ਇਹ ਭਲੇਖਾ ਖੜਾ ਕਰ ਦਿੰਦੇ ਲੋਕ ਵਿਜੇ ਜੀ ਬਾਣੀ ਨਹੀਂ ਰਚੀ ਫਿਰ ਨਹੀਂ ਉੱਪਰ ਬਾਣੀ ਦਾ ਕੰਮ ਤਾਂ ਬਥੇਰੇ ਲੋਕ ਲਿਖਦੇ ਨੇ ਇਹ ਕਵਤਾ ਤਾਂ ਬਥੇਰੇ ਲੋਕ ਲਿਖਦੇ ਇਹ ਨਹੀਂ ਕੋਈ ਗੱਲ ਚਲੋ ਅਸੀਂ ਮੰਨ ਲੈਂਦੇ ਆ ਇੱਕ ਹੋਰ ਕਲਾ ਸੀ ਉਹਨਾਂ ਦੇ ਲਿਖਣ ਦੀ ਪਰ ਇਹਦੀ ਸਮਝ ਵਿਆਖਿਆ ਕਿਸੇ ਤਰੀਕੇ ਨਾਲ ਨਹੀਂ ਜਿਹੜੀ ਕਰਨੀ ਹੈ ਆਪਣੇ ਤਰੀਕੇ ਨਾਲ ਆਪਣੇ ਲਫ਼ਜ਼ਾਂ ਨਾਲ ਜਿਹੜੀ ਵਿਆਖਿਆ ਕਰਨੀ ਹੈ ਚਾਹੇ ਕਵਿਤਾ ਚ ਕੀਤੀ ਹੈ ਚਾਹੇ ਕਵਿਤਾ ਤੋਂ ਬਿਨਾਂ ਵਿਆਖਿਆ ਸਹੀ ਹੈ ਕਿ ਉਹਨੇ ਸਹੀ ਗੱਲ ਸਮਝੀ ਕਿ ਉਹਨੇ ਸਹੀ ਮੰਨ ਲਈ ਕਮਾਲੀ ਕਿ ਉਹਨੇ ਉਹ ਅਵਸਥਾ ਪ੍ਰਾਪਤ ਕਰ ਲਈ ਕੀ ਉਹ ਔਗਣ ਸਾਰੇ ਛੁੱਟ ਗਏ ਸਵਾਲ ਤਾਂ ਪ੍ਰੈਕਟੀਕਲੀ ਕੀ ਹੋਇਆ ਪ੍ਰੈਕਟੀਕਲ ਕੀ ਹੋਇਆ ਸਵਾਲ ਪ੍ਰੈਕਟੀਕਲ ਦਾ ਹੋਰ ਕੁਝ ਨਹੀਂ ਜੇ ਪ੍ਰੈਕਟੀਕਲ ਹੈ ਉਹ ਤਾਂ ਰਹਿ ਗਿਆ ਜਿਵੇਂ ਮਨ ਛੁੱਟ ਗਿਆ ਜੀਵਤ ਰਹੋ ਹਰ ਹਾਲ ਜਤਨ ਕਰੇ ਤੇ ਨਹੀਂ ਮਤ ਜਤਨ ਨਹੀਂ ਜਤਨ ਨਹੀਂ ਪਾਣੇ 'ਚ ਚੱਲਣਾ ਯਤਨ ਨਹੀਂ ਹੈ ਚਲਾਉਣ ਵਾਲੇ ਦਾ ਯਤਨ ਹੈ ਚੱਲਣ ਵਾਲੇ ਦਾ ਯਤਨ ਨਹੀਂ ਚਲਾਉਣ ਵਾਲੇ ਦਾ ਯਤਨ ਹੈ ਚੱਲਣ ਵਾਲੇ ਦਾ ਕੀ ਯਤਨ ਸਾਈਕਲ ਦਾ ਹੈਂਡਲ ਹੈ ਚਲਾਉਣ ਵਾਲਾ ਮੋੜਦਾ ਜਿੱਧਰ ਨੂੰ ਮੋੜਦਾ ਪਈਆ ਉਧਰ ਨੂੰ ਘੁੰਮ ਜਾਂਦਾ ਸਾਈਕਲ ਦਾ ਯਤਨ ਦਾ ਚਲਾਉਣ ਵਾਲੇ ਦਾ ਯਤਨ ਸਾਨੂੰ ਚਲਾਉਣ ਵਾਲੇ ਦਾ ਯਤਨ ਹੈ ਯਤਨ ਕਰ ਸੰਸਾਰ ਨੂੰ ਚਲਾਉਣ ਵਾਲਾ ਔਰ ਜਿਹੜਾ ਯਤਨ ਕਰਦਾ ਹੁੰਦਾ ਉਹਦੇ ਅੰਦਰ ਚਿੰਤਾ ਹੁੰਦੀ ਜਿਹੜਾ ਕੋਈ ਯਤਨ ਨਹੀਂ ਕਰਦਾ ਉਹਨੂੰ ਕਾਦੀ ਚਿੰਤਾ ਇਸ ਕਰਕੇ ਕਹ ਰਿਹਾ ਹੈ ਅਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਚਿੰਤਾ ਉਹਨੂੰ ਹੈ ਇਹਨੇ ਹੈਂਡਲ ਕਮਾਉਣਾ ਵੀ ਹੁਣ ਲੋੜ ਹੋਣਾ ਐਂ ਘਵਾ ਉਹਦੀ ਨਿਗਾ ਡਰਾਈਵਰ ਨੂੰ ਚਿੰਤਾ ਸਵਾਰੀ ਵਿੱਚ ਬੈਠੀ ਨੂੰ ਕਾਦੀ ਚਿੰਤਾ ਸਵਾਰੀਆਂ ਨੇ ਬੈਠੀਆਂ ਨੇ ਬੈਠੀਆਂ ਆਪਣਾ ਕੋਈ ਅਖਬਾਰ ਪੜਦਾ ਕੋਈ ਗੱਲਾਂ ਕਰਦਾ ਕੋਈ ਚਲੋ ਚੁੱਪ ਕਰਕੇ ਬੈਠਾ ਡਰਾਈਵਰ ਨਹੀਂ ਜਾਂਦਾ ਬਸ ਉਹ ਡਰਾਈਵਰ ਨਹੀਂ ਧਰਨੇਗਾ ਉਹਦਾ ਅਲਰਟ ਹੈ ਬਚਾ ਕੇ ਉਹਨੇ ਲੱਗ ਜਾਣੀ ਬਸ ਡਰਾਈਵਰ ਕੌਣ ਹੈ ਜਿਹੜੇ ਅਸੀਂ ਯਤਨ ਕਰਦੇ ਹਾਂ ਅਸੀਂ ਯਤਨ ਕਿਉਂ ਕਰਦੇ ਹਾਂ ਅਸਲ ਤੇ ਅਸੀਂ ਹੁਕਮ 'ਚ ਹੈ ਨਹੀਂ ਤਾਂ ਯਤਨ ਕਰਦੇ ਅਸੀਂ ਆਪਣੀ ਮਰਜ਼ੀ ਮੁਤਾਬਕ ਛੁੱਟਣਾ ਚਾਹੁੰਦੇ ਹਾਂ ਐ ਨਹੀਂ ਨਿਕਲਦਾ ਜੇੜ 'ਚ ਜੇਲ੍ਹ 'ਚੋਂ ਤਾਂ ਜਿਹੜਾ ਕਿਰਪਾ ਨਾਲ ਨਿਕਲਦਾ ਆਪਣਾ ਕਹਿੰਦੇ ਵੀ ਜੇਲ੍ਹ ਤੋੜ ਕੇ ਨਿਕਲ ਜੀਏ ਕੋਈ ਵਿਧੀ ਬਣਾ ਲਈਏ ਇਹ ਤਾਂ ਨਹੀਂ ਨਿਕਲਦਾ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਭਜੋ ਹਰ ਨਾਲ ਜੁੜ ਜਾਓ ਭਜਨ ਦਾ ਮਤਲਬ ਜੁੜਨਾ ਹੁੰਦਾ ਹੈ ਨਾਨਕ ਨਾਮ ਸ੍ਰੀ ਭਜਨ ਦਾ ਮਤਲਬ ਜੁੜਨਾ ਹੁੰਦਾ ਭਜਨ ਕਿਹਨੂੰ ਕਹਿੰਦੇ ਨੇ ਜਿਹੜੀ ਤੁਹਾਨੂੰ ਆਪਣੇ ਆਪ ਨਾਲ ਆਪਣੇ ਮੂਲ ਨਾਲ ਜੁੜ ਜੋੜਦੀ ਹੈ ਨਾ ਜਿਹੜੀ ਵਿਧੀ ਜਿਹੜਾ ਤਰੀਕਾ ਤੁਹਾਨੂੰ ਆਪਣੇ ਮੂਲ ਨਾਲ ਜੋੜਦਾ ਉਹ ਭਜਨ ਜਿਹੜਾ ਮੂਲ ਨਾਲ ਨਹੀਂ ਜੋੜਦਾ ਉਹ ਭਜਨ ਨਹੀਂ ਫਿਰ ਹਰ ਨਹੀਂ ਛੁਟਕਾਰਾ ਛੁਟਕਾਰਾ ਹਰਨਾ ਜੁੜਨਾ ਇੱਕ ਹੁੰਦਾ ਤਜਣਾ ਇੱਕ ਹੁੰਦਾ ਭਜਣਾ ਉਹ ਤੋਂ ਟੁੱਟ ਜਾਣਾ ਤਜ ਦੇਣਾ ਛੱਡ ਦੇਣਾ ਭਾਏ ਹੁੰਦਾ ਉਹ ਛੁੱਟ ਜਾਣਾ ਹੁਕਮ ਨਾਲ ਜਿਹੜਾ ਜੁੜਨਾ ਹੈ ਜੁੜੇ ਹੀ ਰਹਿਣਾ ਹੈ ਜਿਹੜਾ ਹੁਕਮ ਨਾਲ ਜੁੜਿਆ ਹੋਇਆ ਹੈ ਉਹਨੂੰ ਖਤਰਾ ਕੀ ਤੋਂ ਹੁਕਮ ਕੀ ਹੈ ਜਿਹੜੇ ਹੁਕਮ ਨੇ ਸੰਸਾਰ ਪੈਦਾ ਕੀਤਾ ਹੈ ਉਹ ਹੁਕਮ ਅਕਾਲ ਦੋ ਰੂਪ ਨੇ ਹੁਕਮ ਦੋ ਰੂਪ ਨੇ ਇੱਕ ਮਾਰਨ ਵਾਲਾ ਇੱਕ ਪੈਦਾ ਕਰਨ ਵਾਲਾ ਇੱਕ ਜੀਵਨ ਦਾਨ ਦੇਣ ਵਾਲਾ ਇੱਕ ਜੀਵਨ ਦੀ ਸਮਾਪਤੀ ਕਰਨ ਵਾਲਾ ਕਿਹੜੇ ਜੀਵਨ ਦੀ ਸਮਾਪਤੀ ਕਰਦਾ ਝੂਠੇ ਜੀਵਨ ਦੀ ਸਮਾਪਤੀ ਕਰਦਾ ਅਜੇ ਸੁਪਨੇ ਦੀ ਸਮਾਪਤੀ ਕਰਦਾ ਉਹ ਮਾਰਦਾ ਨਹੀਂ ਹੈ ਜਿਹੜਾ ਅਸੀਂ ਮਾਰਦਾ ਕਹਿੰਦੇ ਆ ਨਾ ਉਹ ਸੁਪਨਾ ਜਿਹੜਾ ਜਿੰਨ ਜੇ ਸੁਪਨੇ 'ਚ ਜਾਗਿਆ ਨਹੀਂ ਜਿਹੜਾ ਸੁਪਨੇ 'ਚ ਜਾਗਿਆ ਨਹੀਂ ਉਹ ਸੁਪਨੇ ਨੂੰ ਖਤਮ ਕਰਨ ਵਾਲਾ ਪਾਲ ਹੈ ਹੋਰ ਕੁਝ ਨਹੀਂ ਹੈ ਜਾਗਦਾ ਤਾਂ ਕਦੇ ਖਤਮ ਹੋਇਆ ਹੀ ਨਹੀਂ ਇਹ ਭੇਦ ਹੈ ਜਦੋਂ ਜਾਗਦਾ ਮਰਦਾ ਤਾਂ ਹੈ ਉਹ ਨਹੀਂ ਹੈ ਮਰਦਾ ਤਾਂ ਸੁਪਨੇ ਵਾਲਾ ਵੀ ਨਹੀਂ ਮਰਦਾ ਹੈ ਵੀ ਸੁਪਨੇ ਵਾਲਾ ਦਾ ਕੰਮ ਬਾਕੀ ਰਹਿ ਜਾਂਦਾ ਤਾਂ ਉਹਨੂੰ ਦੁਬਾਰਾ ਜਨਮ ਲੈਣਾ ਪੈਂਦਾ ਜਾਗਦਾ ਆਪਣਾ ਕੰਮ ਮੁਕਾ ਲੈਂਦਾ ਉਹਨੂੰ ਜਨਮ ਨਹੀਂ ਲੈਣਾ ਪੈਂਦਾ ਸਰੀਰ ਤੋਂ ਹਲੇ ਜਾਂਦਾ ਸਰੀਰ ਦੀ ਨਹੀਂ ਗੱਲ ਕਬੀਰ ਨੇ ਪਹਿਲਾਂ ਕਿਹਾ ਸੀ ਕਬੀਰ ਇਹ ਤਨ ਜਾਇਓ ਕਮਣੇ ਮਾਰਗ ਲਾਏ ਮਾਰਗ ਕੋਈ ਲਾ ਲੈ ਮਨੁੱਖਾਂ ਵਾਲਾ ਲਾ ਲਾ ਗੁਰਮੁਖਾਂ ਲਾ ਸਾਧਾਂ ਦੀ ਵਿਧੀ ਅਪਣਾ ਲੈ ਜਾਏ ਸਾਧਾਂ ਦੀ ਅਪਣਾ ਲੈ ਸਰੀਰ ਨਹੀਂ ਰਹਿਣਾ ਸਰੀਰ ਜਿਹੜੇ ਤੇਰੇ ਬਚਾਉਣ ਦੀ ਗੱਲ ਕਰਦੇ ਨੇ ਉਹ ਠੱਗ ਹੋਣਗੇ ਅਸੀਂ ਨਹੀਂ ਹੈਗੇ ਇਹ ਸਰੀਰ ਬਣਿਆ ਜਦ ਰਿਆ ਪਾਰ ਕਰਨਾ ਬਾਈ ਕਿਸ਼ਤੀ ਛੱਡਣੀ ਹੈ ਤਾਂ ਘਰ ਜਾਣਾ ਜਿਹਨੇ ਘਰ ਜਾਣਾ ਕਿਸ਼ਤੀ ਛੱਡ ਦਿਓ ਜਿਹਨੇ ਸਮੁੰਦਰ ਦੇ ਰਹਿਣਾ ਰਹੋ ਕਿਸ਼ਤੀ 'ਚ ਇਹ ਤਨ ਜਾਏ ਉਹ ਕਬਣੇ ਮਾਰਗ ਲਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕੜਮਣਾ ਸਰੀਰ ਜਾਊਗਾ ਸਰੀਰ ਦੇ ਜਾਣ ਨੂੰ ਮਰਨਾ ਕੁਰਬਾਨੀ ਨਹੀਂ ਹੁੰਦੀ ਸਰੀਰ ਦੇ ਮਿਲਣ ਨੂੰ ਜਨਮ ਕੁਰਬਾਨੀ ਤਾਂ ਹੀ ਨਹੀਂ ਹੁੰਦੀ ਜਾਗਣਾ ਜਨਮ ਜਾਗਣਾ ਜਨਮ ਜਾਗ ਲੈਣੇ ਮਨ ਜਾਗ ਆ ਜਾ ਮਨ ਜਾਗ ਕੇ ਸਮਝੋ ਜਨਮ ਜਾਗੇ ਦੇ ਇਹਨੂੰ ਪਤਾ ਲੱਗਣਾ ਮੈਂ ਹੈਗਾ ਸੁੱਤੇ ਪਹਿਲਾਂ ਤਾਂ ਆਪਣਾ ਵੀ ਨਹੀਂ ਪਤਾ ਹੁੰਦਾ ਮੈਂ ਹੈਗਾ ਕਿ ਨਹੀਂ ਹੈਗਾ ਜਾਗੇ ਦੇ ਨੂੰ ਆਪਣੀ ਹੋਂਦ ਦਾ ਪਤਾ ਲੱਗਦਾ ਮੈਂ ਹੈਗਾ ਸੁੱਤੇ ਪਹਿਲਾਂ ਨੂੰ ਇਹ ਵੀ ਨਹੀਂ ਪਤਾ ਮੈਂ ਹੈਗਾ ਕਿ ਨਹੀਂ ਹੈਗਾ ਸੁਪਨੇ ਚੋਂ ਜਗਾਉਂਦਾ ਉਹ ਜੇ ਤਾਂ ਜਗਾਵੇ ਉਹ ਮੌਤ ਦੇ ਟਾਈਮ ਤੇ ਆ ਸਰੀਰ ਛੱਡਣ ਦੇ ਟਾਈਮ ਤੇ ਉਹਨੂੰ ਤਾਂ ਅਸੀਂ ਮੌਤ ਕਹਿੰਦੇ ਕੋਰ ਵੀ ਜਾਗਣਾ ਕਿ ਉਹ ਕਬੀਰ ਤੇਈ ਨਾਲ ਜਾਗੇ ਜਾਮਕਾ ਡੰਡ ਮੂਡ ਮੈਂ ਲੱਗਾ ਮੂਡ ਮੈਂ ਲੱਗੇ ਉਹ ਵੀ ਜਾਗਦਾ ਹੀ ਹੈ ਪਰ ਉਹ ਜਾਗਣਾ ਜਿਹੜਾ ਹੈ ਦੁਬਾਰਾ ਜਨਮ ਫਿਰ ਆਪਣਾ ਕੰਮ ਤਾਂ ਕੀਤਾ ਨਹੀਂ ਸੁੱਤਾ ਹੀ ਸੁੱਤਾ ਹੀ ਰਹਿ ਗਿਆ ਸੁੱਤਿਆ ਰਹਿਣ ਜਿਹੜਾ ਕੰਮ ਕਰਨਾ ਹੈ ਉਹ ਤਾਂ ਕੀਤਾ ਹੀ ਨਹੀਂ ਸੁੱਤਾ ਹੀ ਰਹਿ ਗਿਆ ਅਗਲੇ ਜਨਮ ਚ ਕਰਾਂਗੇ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਉਹ ਪਹਿਲਾਂ ਜਾਗ ਸੀ ਗਿਆਨ ਦੀ ਕਿਰਪਾ ਨਾਲ ਪਹਿਲਾਂ ਜਾਗ ਸੀ ਜਿਨ੍ਹਾਂ ਹਰ ਮਨ ਵਸਿਆ ਉਹਨਾਂ ਦਾ ਕੀ ਸੀ ਬੋਲੇ ਅੰਮ੍ਰਿਤ ਬਾਣੀ ਬੋਲੇ ਅੰਮ੍ਰਿਤ ਬਾਣੀ ਹੈ ਚਾਹੇ ਉਹ ਸਾਦੀ ਜ਼ਬਾਨ 'ਚ ਬੋਲਦੇ ਨੇ ਚਾਹੇ ਉਹ ਕਵਤਾ 'ਚ ਬੋਲਦੇ ਨੇ ਬੋਲਣ ਦੀ ਗੱਲ ਹੈ ਚਾਹੇ ਅੰਮ੍ਰਿਤ ਬਾਣੀ ਦੀ ਗੱਲ ਕਰਦੇ ਨੇ ਸੱਚ ਦਾ ਬਿਆਨ ਜ਼ਰੂਰ ਕਰ ਦਿੰਦੇ ਨੇ ਚਾਹੇ ਭਾਸ਼ਾ ਕੋਈ ਹੋਵੇ ਚਾਹੇ ਉਹ ਸਧਾਰਨ ਭਾਸ਼ਾ ਹੋਵੇ ਚਾਹੇ ਉਹ ਕਪਤਾ ਹੋਵੇ ਬੋਲਣ ਦੀ ਗੱਲ ਹੈ ਬੋਲਨੇ ਅਮਰਤ ਬਾਣੀ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਜੀਵਤ ਰਹੋ ਹਰ ਹਰ ਭਜੋ ਜੇ ਜਿਉਂਦਾ ਰਹਿਣਾ ਚਾਹੁੰਦੇ ਹੋ ਵਿਧੀਆਂ ਦੀ ਗੱਲ ਨਹੀਂ ਹਰ ਨਾਲ ਜੁੜ ਜੋ ਆਪਣੇ ਅੰਤਰਾਤਮਾ ਨਾਲ ਜੁੜੇ ਰਹੋ ਅੰਤਰਾਤਮਾ ਨਾਲ ਇੱਕ ਹੋ ਕੇ ਰਹੋ ਬਾਹਰ ਫਿਕਰ ਨਾ ਕਰੋ ਜੋ ਹੁੰਦਾ ਹੋਣ ਦਿਓ ਹੋਣਾ ਹੋਵੇ ਸੋ ਹੋਏ ਕੋ ਬਾਹਰ ਦੀ ਚਿੰਤਾ ਛੱਡ ਕੇ ਇੱਕ ਮਨ ਇੱਕ ਚਿਤ ਰਹੋ ਦੇ ਪਾਣੀ ਚ ਫਿਰ ਜੀਵਤ ਹੋ ਤੁਸੀਂ ਸੋ ਜੀਵਤ ਜੇ ਜੀਵਤ ਜਪਿਆ ਜਿਹਨੇ ਜੀਵਤ ਜਪਿਆ ਹੀ ਜੀਵਤ ਰਹੂਗਾ ਅੰਤਰਾਤਮਾ ਜੀਵਤ ਹੈ ਹਮੇਸ਼ਾ ਜਿਹਨੇ ਉਹਨੂੰ ਜਾਣ ਲਿਆ ਉਹਦੇ ਨਾਲ ਜੁੜ ਗਿਆ ਜੀਵਤ ਰਹੂਗਾ ਹਰ ਹਮੇਸ਼ਾ ਜੀਵਤ ਰਹਿੰਦਾ ਜੇ ਹਰ ਨਾਲ ਜੁੜ ਗਿਆ ਜੀਵਨ ਹਰ ਨੂੰ ਜਾਣੇ ਦੇ ਬਿਨਾਂ ਸਮਝੇ ਦੇ ਬਿਨਾਂ ਉਹਨੂੰ ਜੁੜਿਆ ਨਹੀਂ ਜਾਣ ਸੋ ਜੀਵ ਤੇ ਜੇ ਜੀਵ ਤੇ ਜਪਿਆ ਜੀਵ ਉਹ ਆ ਜਿਹਨੇ ਜੀਵ ਤੇ ਜਪ ਲਿਆ ਜਿਹਨੇ ਮੂਰਤੀ ਪੂਜਾ ਕੀਤੀ ਜੀਵ ਤੇ ਨਹੀਂ ਲਿਆ ਜਿਹਨੇ ਵਿਰਸ਼ਾ ਨੂੰ ਪੂਜਿਆ ਜੀਵ ਤੇ ਨਹੀਂ ਲਿਆ ਜਿਹਨੇ ਜਿਹੜੇ ਮਰ ਗਏ ਉਹ ਪੂਜੇ ਉਹ ਨਹੀਂ ਜਿਉਂਦਾ ਰਿਹਾ ਜੀਵਤ ਤੇਰੇ ਅੰਦਰ ਲਾਭ ਜੀਵਤ ਹੈ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਆਤਮਾ ਜੀਵਤ ਹੈ ਜਿਹਨੇ ਆਤਮਾ ਨੂੰ ਜਾਣ ਲਿਆ ਜੀਵਤ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਨਾਨਕ ਨਾਮ ਨਾਮ ਦੇ ਨਾਲ ਪ੍ਰੀਤ ਸੱਚ ਨਾਲ ਪ੍ਰੀਤ ਰੱਖੋ ਸੱਚ ਦੇ ਗਿਆਨ ਨਾਲ ਪ੍ਰੀਤ ਮੇਰੇ ਨਾਲ ਪ੍ਰੀਤ ਰੱਖੋ ਚਾਨਣ ਦਾ ਪ੍ਰੀਤ ਜਿਹੜੀ ਗੱਲ ਰੋਸ਼ਨੀ ਨਹੀਂ ਦਿੰਦੀ ਉਹਦੇ ਨਾਲ ਪ੍ਰੀਤ ਕਰੋ ਜਿਹੜੀ ਗੱਲ ਅੰਦਰ ਚਾਨਣ ਕਰਦੀ ਹੈ ਉਹਦੇ ਨਾਲ ਪ੍ਰੀਤ ਕਰੋ ਪਰ ਜਿਹੜੀ ਗੱਲ ਚਾਨਣ ਕਰਦੀ ਉਹਦੇ ਨਾਲ ਨਫ਼ਰਤ ਕਰਦੇ ਨੇ ਸੱਚ ਸੱਚ ਚੰਗਾ ਨਹੀਂ ਲੱਗਦਾ ਪ੍ਰੀਤ ਨਹੀਂ ਜਿਹੜੀ ਚੀਜ਼ ਚੰਗੀ ਲੱਗਦੀ ਉਹਦਾ ਪ੍ਰੀਤ ਕਿਵੇਂ ਹੋ ਚੰਗੀ ਲੱਗਦੀ ਹੈ ਜਿਹੜੀ ਚੀਜ਼ ਉਸੇ ਨਾਲ ਸਾਡੀ ਪ੍ਰੀਤ ਹੈ ਜਿਹਦੇ ਨਾਲ ਪ੍ਰੀਤ ਹੈ ਆਪਣੇ ਲੋ ਜਿਹਦੇ ਨਾਲ ਪ੍ਰੀਤ ਹੋਈ ਜੀ ਚੰਗੀ ਲੱਗਦੀ ਸੱਚ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਆ ਪ੍ਰੀਤ ਅਸਲ ਗੱਲ ਸੱਚ ਇਹ ਹੈ ਕਿ ਸੱਚ ਸੱਚ ਕਿਸੇ ਬਿਰਲੇ ਨੂੰ ਨਹੀਂ ਕਰਦਾ ਸਾਖਤਾਂ ਨਹੀਂ ਮਤ ਜ਼ਿਆਦਾ ਸੰਸਾਰ ਚ ਫੈਲੀ ਹੋਈ ਸਾਖਤਾਂ ਦਾ ਪ੍ਰਭਾਵ ਜ਼ਿਆਦਾ ਹੈ ਝੂਠ ਦਾ ਪ੍ਰਭਾਵ ਜ਼ਿਆਦਾ ਹੈ ਕੂੜ ਸਭ ਸੰਸਾਰ ਹੈ ਸੱਚ ਕੂੜ ਦਾ ਵਿਰੋਧੀ ਹੈ ਆਪਣਾ ਵਿਰੋਧੀ ਕੂੜਿਆਰੇ ਨੂੰ ਜਿਹੜਾ ਕੂੜਿਆਰਾ ਕੂੜ ਨੂੰ ਪ੍ਰੇਮ ਕੂੜਿਆਰਾ ਕਿਹਨੂੰ ਕਹਿੰਦੇ ਨੇ ਕੂੜ ਨੂੰ ਪ੍ਰੇਮ ਕਰਨ ਵਾਲਾ ਉਹ ਸੱਚ ਕਿਵੇਂ ਚੰਗਾ ਲੱਗੂਗਾ ਇਸ ਕਰਕੇ ਸੱਚ ਨਹੀਂ ਚੰਗਾ ਰੱਲੇ ਨੂੰ ਸੱਚ ਨਾ ਲੱਗਦਾ ਸੱਚ ਹੈ ਉਹ ਬਿਰਲੇ ਨੇ ਜਿਹਨੂੰ ਸੱਚ ਸਾਖਤ ਕੀ ਵਿਦ ਨੈਣੋ ਦੀ ਅੰਮ੍ਰਿਤ ਕੌੜਾ ਸੱਚ ਅੰਮ੍ਰਿਤ ਕੌੜਾ ਸਾਖਤਾਂ ਦੇ ਚੇਲਿਆਂ ਨੂੰ ਸੱਚ ਨਹੀਂ ਚੰਗਾ ਹੁਣ ਜਿਨ੍ਹਾਂ ਨੂੰ ਸੱਚ ਭਾ ਗਿਆ ਗੁਰਬਾਣੀ ਦਾ ਉਹ ਸਮਝ ਲਓ ਸਾਖਤ ਨਹੀਂ ਹੈਗੇ ਉਹ ਸਿੱਖ ਨੇ ਜਿਨ੍ਹਾਂ ਨੂੰ ਗੱਲ ਕੌੜੀ ਲੱਗੂਗੀ ਗੁਰਮਤ ਨੇ ਜਦ ਸੱਚ ਸੱਚ ਬੋਲਣਾ ਨਾ ਸੱਚ ਸੱਚ ਮੂਰੇ ਆਉਣਾ ਜਿਨ੍ਹਾਂ ਨੂੰ ਕੌੜੀ ਲੱਗੂਗੀ ਉਹ ਇਹ ਮੰਨ ਲੈਣਗੇ ਅਸੀਂ ਗੱਲ ਕਰ ਸਿੱਖ ਨਹੀਂ ਹੈਗੇ ਉਹ ਇਹ ਨਿਸ਼ਾਨੀ ਰੱਖ ਲੈਣ ਆਪਣੀ ਵੀ ਅਸੀਂ ਸਿੱਖ ਨਹੀਂ ਹੈਗੇ ਪਰ ਤਾਂ ਕੌੜੀ ਲੱਗਦੀ ਇਹ ਨਿਸ਼ਾਨੀ ਹੈ ਉਹ ਜਿਵੇਂ ਚੋਰ ਦੀ ਦਾੜੀ ਤਿਲਕਾ ਗਿਆ ਸੀ ਨਾ ਉਹ ਚੋਰ ਕੌਣ ਹੈ ਚੋਰੀ ਪਤਾ ਨਹੀਂ ਲੱਗਿਆ ਕਹਿੰਦਾ ਵੀ ਜਿਹੜਾ ਚੋਰ ਹੈ ਥੋੜੇ ਜੋ ਉਹਦੀ ਦਾੜੀ ਤਿਲਕਾ ਗੌਰ ਨਾਲ ਦੇਖੋ ਉਹ ਜਿਹੜੀ ਚੋਰ ਦੇ ਉਹਨੇ ਹੱਥ ਫੇਰੇ ਦਾੜੀ ਮੇਰੇ ਤੇ ਤਿਲਕਾ ਕਹਿੰਦਾ ਤੂੰ ਮਰ ਜਾ ਜਿਹੜੇ ਚੋਰ ਹੋਣਗੇ ਉਹਨਾਂ ਦੀ ਦਾੜੀ ਤਿਲਕਾ ਹੋ ਜਾਣ ਜਿਨ੍ਹਾਂ ਨੂੰ ਸੱਚ ਕੌੜਾ ਲੱਗਣਾ ਉਹ ਪਹਿਲੀ ਗੱਲ ਉਹ ਸਿੱਖੇ ਨਹੀਂ ਹੁਣ ਉਹਦਾ ਮੋਟੇ ਮੋਟੇ ਨਿਕਲ ਜਾਂਦੇ ਨੇ ਪਹਿਲਾਂ ਹੀ ਜਿਨ੍ਹਾਂ ਨੇ ਤੜਫਣਾ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਹ ਸਿੱਖਣੀ ਹੈ ਸਾਰੇ ਫਿਰ ਕੁਝ ਬਾਤ ਮੰਨ ਜਾਂਦੇ ਨੇ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਪਹਿਲਾਂ ਪੜਖਦੇ ਨੇ ਫਿਰ ਮੰਨ ਜਾਂਦੇ ਨੇ ਗੱਲ ਤਾਂ ਠੀਕ ਹੈ ਕੁਝ ਪਹਿਲਾਂ ਹੀ ਮੰਨ ਜਾਂਦੇ ਨੇ ਕੁਝ ਆ ਜਾਂਦੇ ਨੇ ਉਹਨੂੰ ਲੱਗਦੀ ਉਹ ਬਹੁਤ ਪਿੱਠੀ ਹੈ ਗੱਲ ਫਿਰ ਵੀ ਆਹ ਗੱਲ ਵਧੀਆ ਕਹੀ ਇਹ ਜੇ ਥੋੜੇ ਹੋਣਗੇ ਜਿਹਨਾਂ ਨੂੰ ਪਹਿਲਾਂ ਹੀ ਬਹੁਤ ਵਧੀਆ ਲੱਗੂ ਫਿਰ ਕੁਝ ਇਹ ਜੇ ਜ਼ਿਆਦਾ ਹੋਣਗੇ ਜਿਨ੍ਹਾਂ ਨੂੰ ਬਾਅਦ ਚ ਸਮਝ ਆ ਜੂ ਉਹ ਦੂਏ ਸਮਝਾ ਲੈਣਗੇ ਫਿਰ ਇੱਕ ਐਸਾ ਵੀ ਟੋਲਾ ਹੋ ਜਿਹੜਾ ਵਿਰੋਧ ਖੜਾ ਹੋ ਵਿਰੋਧ ਖੜੇ ਹੋਣ ਵਾਲੇ ਵੀ ਹੋਣਗੇ ਉਹ ਫਿਰ ਦੂਏ ਨਹੀਂ ਉਹਨਾਂ ਨਾਲ ਜਾਂਦੇ ਨੇ ਜਿਹੜੇ ਸਾਖ ਦੂਏ ਨੇ ਜਿਨ੍ਹਾਂ ਨਾਲ ਖੜੇ ਨੇ ਮੋਟਰਾਂ ਨਾਲ ਉਹ ਵੀ ਜਾਂਦੇ ਨੇ ਉਹਨਾਂ ਉਹਨਾਂ ਨੇ ਆਪਣਾ ਬਾਹਰਾ ਧੜਾ ਫਿਰ ਔਖਾ ਵੀ ਉਹਨਾਂ ਦਾ ਬਾਹਰੋਂ